ਮੇਰੇ ਅਹਿਸਾਸ ਦੇ ਸਮੁੰਦਰ ਤੇ ਤੇਰੀ ਮੁਸਕਾਨ ਤੱਕ ਜਾਪਦਾ ਹੈ ਜਿਵੇਂ ਟਿੱਕੀ ਰਾਤ 'ਚ ਅੰਬਰ ਤੇ ਤਾਰੇ ਟੇਕਦੇ ਹੋਣ ਤੇਰੀ ਮੁਸਕਾਨ ਤੱਕ ਜਾਪਦਾ ਹੈ ਜਿਵੇਂ ਟਿੱਕੀ ਰਾਤ 'ਚ ਅੰਬਰ ਤੇ ਤਾਰੇ ਟੇਕਦੇ ਹੋਣ ਤੂੰ ਹੱਸਦਾ ਤਾਂ ਲੱਗਦਾ ਹੈ ਤੂੰ ਹੱਸਦਾ ਤਾਂ ਲੱਗਦਾ ਦੂਰ ਦੂਰ ਤੱਕ ਨੂਰ ਦੇ ਫੁੱਲ ਖਿੜ ਪਏ ਹੋਣ ਤੂੰ ਹੱਸਦਾ ਤਾਂ ਲੱਗਦਾ ਦੂਰ ਦੂਰ ਤੱਕ ਨੂਰ ਦੇ ਫੁੱਲ ਖਿੜ ਪਏ ਹੋਣ ਤੇਰੀ ਚੁੱਪੀ ਸਨਾਟੇ ਦੀ ਖਾਮੋਸ਼ ਗੂੰਜ ਬਣ ਤੁਰ ਅੰਦਰ ਜਾ ਲੈਂਦੀ ਹੈ ਤੇਰੀ ਚੁੱਪੀ ਸਨਾਟੇ ਦੀ ਖਾਮੋਸ਼ ਗੂੰਜ ਬਣ ਤੁਰ ਅੰਦਰ ਜਾ ਲੈਂਦੀ ਹੈ ਤੇਰੀ ਉਦਾਸੀ ਦਿਲ ਤੇ ਕਹਿਰ ਮਨ ਟੁੱਟਦੀ ਹੈ ਤੇਰੀ ਉਦਾਸੀ ਦਿਲ ਤੇ ਕਹਿਰ ਮਨ ਟੁੱਟਦੀ ਹੈ ਤੇਰੇ ਬਦਲਦੇ ਭਾਵਾਂ ਦੇ ਨਾਲ ਨਾਲ ਜਪਦਾ ਮੌਸਮ ਵੀ ਬਦਲ ਰਿਹਾ ਤੇਰੇ ਬਦਲਦੇ ਭਾਵਾਂ ਦੇ ਨਾਲ ਨਾਲ ਜਪਦਾ ਮੌਸਮ ਵੀ ਬਦਲ ਰਿਹਾ ਮੇਰੇ ਅਹਿਸਾਸ ਦੇ ਸਮੁੰਦਰ ਤੇ ਤੇਰੇ ਮੁਖ ਦੇ ਭਾਵ ਲਹਿਰਾਂ ਬਣ ਜਾਂਦੇ ਨੇ ਮੇਰੇ ਅਹਿਸਾਸ ਦੇ ਸਮੁੰਦਰ ਤੇ ਤੇਰੇ ਮੁਖ ਦੇ ਭਾਵ ਲਹਿਰਾਂ ਬਣ ਜਾਂਦੇ ਨੇ ਤੇ ਮੈਂ ਤੇ ਮੈਂ ਸਮੁੰਦਰ ਦੇ ਕਿਨਾਰੇ ਬੈਠੀ ਇਹਨਾਂ ਲਹਿਰਾਂ ਨੂੰ ਗਿਣਦੀ ਰਹਿੰਦੀ ਹਾਂ ਤੇ ਮੈਂ ਸਮੁੰਦਰ ਦੇ ਕਿਨਾਰੇ ਬੈਠੀ ਇਹਨਾਂ ਲਹਿਰਾਂ ਨੂੰ ਗਿਣਦੀ ਰਹਿੰਦੀ ਹਾਂ